ਚੌਪੀ ਜਹਾਂਗੀਰ ਆਦਲ ਮਰ ਗਇਓ ਸ਼ਾਇ ਜਹਾਂ ਹਜ਼ਰਤ ਜੂ ਭਇਓ ਦਰਿਆ ਖਾਂ ਪਰ ਅਦਕ ਰਸਾਇਓ ਮਾਰਨ ਚਹੋ ਹਾਥ ਨ ਆਇਓ ਦੋਰਾ ਤੇਹ ਹਜ਼ਰਤ ਮਾਰਨ ਚਹੈ ਹਾਥ ਨ ਆਵੇ ਨਿਤ ਰਾਤ ਦਿਵਸ ਜਾਗਤ ਉਠਤ ਬਸ ਸੋਭ ਤੇ ਚਿੱਤ ਸ਼ਾਹ ਜਹਾਂ ਜੂ ਪਲੰਗ ਪਰ ਸੋ ਠੋਬਰ ਬਰਰਾਏ ਬਰੀਆ ਖਾਂ ਕੋ ਮਾਰਿਓ ਕਰ ਕੈ ਕਰੋਰ ਉਪਾਏ ਚੌਪਈ ਸੋਤ ਸ਼ਾਹ ਜਹਾਂ ਬਰਰਾਇਓ ਜਾਗਤ ਹੁਦੀ ਬੇਗਮ ਸੁਨ ਪਾਇਓ ਚਿੰਤਾ ਕਰੀ ਸੱਤਰ ਕੋ ਮਰੀਐ ਪਤ ਕੋ ਸੋਖ ਸੰਤਾਪ ਨਿਵਰੀਐ ਬੇਗਮ ਬਾਚ ਟੂੰਬ ਪਾਵ ਹਜਰਤੈ ਜਗਾਇਓ ਤੀਨ ਕੁਰਨ ਸਹਿ ਕਰ ਸਿਰ ਨਿਆਇਓ ਜੋ ਤੁਮ ਕਹੋ ਸੋ ਮੈਂ ਵਿਚਾਰਿਓ ਦਰਿਆ ਖਾਂ ਕਹ ਨਹ ਮਾਰਿਓ ਦੋਹਰਾ ਮੁਸ਼ਕਲ ਹਨਨ ਹਰੀਫ ਕੋ ਕਬੂ ਨਾ ਆਵੇ ਦਾਵ ਜੜ ਕੋ ਕਾ ਸੰਘਾਰਿਓ ਜਾ ਕੋ ਰਿਜਲ ਸੁਭਾਵ ਸੋਰਠਾ ਸਿਆਣੀ ਸਖੀ ਬੁਲਾਏ ਪਠਈ ਮੰਤਰ ਸਿਖਾਏ ਕੈ ਦਰਿਆ ਖਾਂ ਕੋ ਜਾਏ ਲਿਆਵੋ ਚਰਿਤ ਬਨਾਏ ਕੈ ਚਉਪਈ ਸਿਆਣੀ ਸਖੀ ਸਮਝ ਸਭ ਗਈ ਦਰਿਆ ਖਾਂ ਕੇ ਜਾਤ ਗ੍ਰਹਿ ਪਈ ਗੋਸ਼ੇ ਬੈਠ ਸੁ ਮੰਤਰ ਬਤਾਇਓ ਤਵ ਗ੍ਰਹਿ ਮੈਂ ਬੇਗ ਮਹਿ ਪਠਾਇਓ ਦੋਹਰਾ ਰੂਪ ਤਿਹਾਰੋ ਹੀਰ ਕੈ ਬੇਗਮ ਰਹੀ ਲੁਭਾਏ ਹੇਤ ਤਿਹਾਰੇ ਮਿਲਣ ਕੇ ਮੋਹ ਕਹ ਦਇਓ ਪਠਾਏ ਹਜਰਤ ਤ੍ਰੀ ਕੋ ਚੋਰ ਚਿਤ ਕਾ ਫਿਰਤ ਹੋ ਬੈਠ ਬੇਗ ਬੁਲਾਇਓ ਬੇਗ ਮੈਂ ਚਲੋ ਦੇਗ ਮੈਂ ਬੈਠ ਸ਼ਰੀਆ ਉਰਦਾ ਬੇਗਨੀ ਖੋਜੇ ਜਹਾਨ ਏਕ ਪੰਖੀ ਫਟਕ ਸਕੈ ਨਹੀਂ ਪਹੁੰਚੈ ਮਨੁਖ ਨਾ ਏਕ ਚਉਪਈ ਤਾਹੂ ਦ੍ਰਿਸ਼ ਤਹਾਂ ਜੋ ਪਰੈ ਟੂ ਟੂ ਹਜਰਤ ਤੇ ਕਰੈ ਗ੍ਰਹਿ ਕੋ ਪਲਟ ਬਹੁਰ ਨ ਆਵੈ ਹਨਿਉ ਭਾਂਗ ਕੇ ਭਾਰੇ ਜਾਵੈ ਦੋਰਾ ਤਾਂ ਪਹੁੰਚਨ ਕੋ ਕਛੂ ਪਈਤ ਨਹੀਂ ਉਪਾਏ ਚਲੋ ਦੇਖ ਮੈਂ ਬੈਠ ਕੇ ਜਾਤੇ ਲਖਿਓ ਨ ਜਾਏ ਚੌਬੀ ਬੇਗਮ ਜਦ ਤੇ ਤੁਮਹਿ ਨਿਹਾਰਿਓ ਖਾਨ ਪਾਨ ਸਭ ਕਛੂ ਵਿਸਾਰਿਓ ਲਗਨ ਲਗੇ ਬੇਬਲ ਹੋਇ ਗਈ ਗ੍ਰਹਿ ਕੋ ਛਾੜ ਦਿਵਾਨੀ ਭਈ ਸੀਸ ਫੂਲ ਸਿਰ ਪਰ ਜਬ ਧਾਰੈ ਕੋਟ ਸੂਰਜਨ ਚੜੇ ਸਵਾਰੈ ਜਵੈ ਅਭਿਆਸ ਕੈ ਬਰੀ ਚਬਾਵੈ ਦੇਖੀ ਪੀਕ ਕੰਠ ਮਹਿ ਜਾਵੈ ਦੋਰਾ ਹਾਜ਼ਰਤ ਤੇਹ ਪੁੱਛੇ ਬਿਨਾ ਕਛੂ ਨਾ ਉਚਰਤ ਬੈਨ ਲਾਲ ਪੈ ਬਿਸੰਭਾਰ ਮਨ ਹੀਰ ਬਾਲ ਕੇ ਨੈਨ ਤਾਕੋ ਤੁਮਰੋ ਰੂਪ ਲਖ ਪਲਕ ਪਸੀਜੋ ਅੰਗ ਬੇਸੰਭਾਰ ਭੂਪੈ ਗਿਰੀ ਜਨ ਕਰ ਡਸਿਓ ਭੁਜੰਗ ਖਾਨ ਸੁਣ ਤਰੀ ਬਾਤ ਕਉ ਮਨ ਮਹਿ ਭਇਓ ਖੁਸਾਲ ਜਿਉ ਤੁਮ ਕਹੋ ਤਿਵੈ ਚਲੋ ਮਿਲੋ ਜਾਏ ਤਤਕਾਲ ਚਉਪਈ ਇਹ ਜੜ ਬਾਤ ਸੁਣਤ ਹਰਖਿਓ ਦੁਰਬਲ ਤੋ ਪੁਸ਼ਟ ਵਹਿ ਗਇਓ ਜੋ ਤੁਮ ਕਹੋ ਸੁਖਾਜ ਕਮਈਐ ਬੇਗਮ ਸੀ ਭੋਗਨ ਕਾ ਪਈਐ ਦੋਹਰਾ ਹਜਰਤ ਜਾ ਕੋ ਰੂਪ ਲਖ ਰਹਿਓ ਪ੍ਰੇਮ ਸੋ ਪਾਗ ਸੋ ਹਮਸੋ ਅਟਕਤ ਭਈ ਤੰਨਿ ਹਮਾਰੇ ਭਾਗ ਚਉਪਈ ਇਹ ਸੁਣ ਭੇਦ ਚਿਤ ਮਹਿ ਰਾਖਿਓ ਔਰ ਮਿੱਤਰ ਤਨ ਪ੍ਰਗਟ ਨਾ ਭਾਖਿਓ ਪ੍ਰਥਮ ਦੇਖ ਮੈਂ ਬਸਤਰ ਵਿਛਾਇਓ ਤਾ ਮੈਂ ਬੈਠਾ ਪੁਨ ਗਇਓ ਦੁਹਰਾ ਖਾਣ ਤਿਹਾਰੋ ਰੂਪ ਲਖ ਬੇਗਮ ਰਹੀ ਲੁਭਾਏ ਸ਼ਾਇ ਜਹਾਂ ਕੋ ਛਾੜ ਕੈ ਤੋ ਪਰ ਗਈ ਬਿਕਾਏ ਚਉਪਈ ਤੌਣ ਪਠਾਨ ਦੇਖ ਮੈਂ ਇਸ ਲੈ ਹਜਰਤ ਗ੍ਰਹਿ ਔਰ ਸਿਧਾਰਸ ਦੇਖਤ ਲੋਕ ਸਵੈ ਤੈ ਜਾਵੈ ਵਾ ਕੋ ਭੇਦ ਨਾ ਕੋ ਪਾਵੈ ਲੈ ਬੇਗਮ ਕੇ ਧਾਮ ਉਤਾਰਿਓ ਬੇਗਮ ਤਾ ਕੋ ਧਾਰ ਦਿਮਾਰਿਓ ਸਖੀ ਭੇਜ ਪਤ ਲਿਓ ਬੁਲਾਈ ਕਾਣ ਲਾ ਕੈ ਬਾਤ ਜਤਾਈ ਦੋਹਰਾ ਸਖੀ ਭੇਦ ਪਦ ਸਾ ਕੋ ਲੀਨੋ ਨਿਕਟ ਬੁਲਾਏ ਜੋ ਚਾਹੋ ਸੋ ਕੀਜੀਐ ਦੀਨੀ ਦੇਖ ਦਿਖਾਏ ਚਉਪਈ ਜਬ ਬੇਗਮ ਕਹਿ ਚਰਿਤ ਵਖਾਨਿਓ ਪ੍ਰਾਨਨ ਤੇ ਪਿਆਰੀ ਤੇ ਜਾਨਿਓ ਪੁਨ ਕਛ ਕਹਿਓ ਹੈ ਕਰੀਐ ਪੂਛ ਕਾਜੀਐ ਜਾ ਕਹ ਮਰੀਐ ਦੋਹਰਾ ਤਬ ਬੇਗਮ ਤੇ ਸਖੀ ਸੋ ਐਸੇ ਕਹਿਓ ਸਿਖਾਏ ਭੂਤ ਭਾਖ ਏ ਗਾਡਿਓ ਚੌਕ ਚਾਂਦਨੀ ਜਾਏ ਚਉਪਈ तेह त्रिय लय हनन को आवै मूर्ख प्रयो देख में जावै जाना आज बेग में पै हो काम कलाते साथ कमै हो लय देख को आवे कहाँ काजी मुक्ति सब है जहाँ कोटवार जा कष्ट दिखावे बैठ चौत्र न्याओ चुकावे दोहरा सखी बाज भूत एक ए देख मैं कहो काजी क्या न्याय कहो तो या को गाडिया कहो तो देव जराय ਤਬ ਕਾਜੀ ਐਸੇ ਕਿਓ ਸੁਣ ਸੁੰਦਰ ਮੰਬੈਨ ਯਾ ਕੋ ਜੀਤਹਿ ਗਾਡੀਐ ਛੂਟੈ ਕਿਸੂ ਹਨੈਨ ਕੋਟਵਾਰ ਕਾਜੀ ਜਬੈ ਮੁਫਤੀ ਆਇਸਕੀਨ ਦੇਖ ਸਹਤਾ ਭੂਤ ਕਹਿ ਗਾੜ ਗੋਰ ਮਹਿ ਦੀਨ ਜੀਤ ਰਹੋ ਦਲ ਸ਼ਾ ਕੋ ਗਿਓ ਖਜ਼ਾਨਾ ਖਾਏ ਸੋ ਛਲ ਸੋ ਤ੍ਰਿਯ ਭੂਤ ਕਹਿ ਦੀਨੋ ਗੋਰ ਗੜਾਏ ਇਸ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਵਿਆਸੀਓ ਚਰਿਤ੍ਰ ਸਮਾਪਤ ਮਸਤ ਸੋ ਮਸਤ ਅਫਜੂ ਦੋਹਰਾ ਰਾਜ ਔਰੀ ਕੇ ਦੇਸ ਮੈਂ ਰਾਜਪੁਰੋ ਇੱਕ ਗਾਉ ਤਾਂ ਏਕ ਗੂਜਰ ਵਸੈ ਰਾਜ ਮਲ ਤਿਹ ਨਾਉ ਚੌਪਈ ਰਾਜੋ ਨਾਮ ਏਕ ਤਿਹ ਨਾਰੀ ਸੁੰਦਰ ਅੰਗ ਬੰਸ ਉਜਿਆਰੀ ਤਿਨ ਇੱਕ ਨਰਸੋਂ ਨੇਹ ਲਗਾਇਓ ਗੂਜਰ ਭੇਦ ਤਵੈ ਲਖ ਪਾਇਓ ਜਾਰ ਲਖਿਓ ਗੂਜਰ ਮੋਹਿ ਜਾਣਿਓ ਅਤਕ ਚਿਤ ਭੀਤਰ ਡਰ ਮਾਨਿਓ ਛਾੜ ਗਾਉ ਤੇ ਅੰਤ ਸਿਧਾਇਓ ਬਹੁ ਨਾ ਤਾ ਕੋ ਦਰਸ ਦਿਖਾਇਓ ਦੋਹਰਾ ਰਾਜੋ ਵਿਛਰੇ ਯਾਰ ਕੇ ਚਿਤ ਮੈਂ ਪਈ ਉਦਾਸ ਨਿਤ ਚਿੰਤਾ ਮਨ ਮੈਂ ਕਰੈ ਮੀਤ ਮਿਲਨ ਕੀ ਆਸ ਚਉਪਈ यह सब भेद गूज रह जान्यो तासो प्रगट न कछु बखान्यो चिंता यह करय मन माही या के धन छोडो गृह नाही दोहरा पतिया लिखी बनायक है तमन मीत के नाम एक अतिथ को हाथ दय पठी त्रिया के धाम चौपई जब पतियात मिछोर बचाई मीत नाम सुन कंठ लगाई यह यार लिखता है पठायो तुम बिन अधिक कष्ट हम पायो पतिया मैं लिख यह पठायो तुम बिन हम सब किछ बिसरायो हमरी सुध आपन तुम लीजो कछ धन काट पठै मोहि दीजो दोहरा सुनत तो बाद मूर्ख त्रिया चित मैं पई प्रसन्ने मीत चितारियो आज मोहे तरनी तल हो तन्ने चौपई ਭੇਜ ਕਹੂੰ ਤ੍ਰਿਏ ਇਹ ਸਿਖਾਇਓ ਲਿਖ ਪਤਿਆ ਮੈਂ ਇਹ ਪਠਾਇਓ ਪ੍ਰਾਸ ਮੈਂ ਪਿਛਵਾਰੇ ਐ ਹੋ ਦੂਹ ਆਦ ਭੈ ਤਾਲ ਬਜਾਇ ਹੋ ਜਬ ਤਾਰੀ ਸ਼ਰਮਨਨ ਸੁਨ ਪਈਓ ਤੁਰਤ ਤਹਾਂ ਆਪਨ ਉਠਈਓ ਕਾਂ ਦੂਪਰ ਕਰ ਥੈਲੀ ਲਈਓ ਮੇਰੋ ਕਹਿਓ ਮਾਨ ਤਰੇ ਲਈਓ ਪ੍ਰਾਤ ਸਮੈ ਤਾਰੀ ਤਿਨ ਕਰੀ ਸੋ ਤਨ ਕਾਂਤਰੀ ਆਗੇ ਪਰੀ ਥੈਲੀ ਕਾਂ ਦੂਪਰ ਕਰ ਢਾਰੀ ਭੇਦ ਨਾ ਲਖਿਓ ਦੇਵ ਕੀ ਮਾਰੀ ਦੋਰਾ ਯੋਹੀ ਬਾਰ ਛੇ ਸਾਤ ਕਰ ਲਿਓ ਦਰਬ ਸਭ ਛੀਨ ਭੇਦ ਨਾ ਮੂਰਖ ਤੀ ਲਖਿਓ ਕਹਾ ਜਤਨ ਏਕੀਨ ਕੀਨ ਚਉਪਈ ਯਾਹੀ ਜਤਨ ਸਗਲ ਤਨ ਹਰਿਓ ਰਾਣੀ ਹੁਤੇ ਰੰਗ ਤਾਹ ਕਰਿਓ ਹਾਥ ਮਿੱਤਰ ਕੇ ਦਰਬ ਨਾ ਆਇਓ ਨਾਹ ਕੇ ਆਪਣੋ ਮੂੰਡ ਮੁੰਡਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ ਮੋ ਚਰਿਤ੍ਰ ਸਮਾਪਤ ਮਸਤ ਸੋਭ ਮਸਤ ਅਪਜੂ ਦੋਹਰਾ ਮਹਾਰਾਸ਼ਟਰ ਕੇ ਦੇਸ ਮੈਂ ਮਹਾਰਾਸ਼ਟਰ ਪਤਿ ਰਾਵ ਦਰਬ ਬਟਾਵੈ ਗੁਣ ਜਨਨ ਕਰਤ ਕਵਿਨ ਕੋ ਭਾਵ ਚਉਪਈ ਇੰਦਰਮਤੀ ਤਾਕੀ ਪਟ ਰਾਣੀ ਸੁੰਦਰ ਸਗਲ ਭਵਨ ਮੈਂ ਜਾਨੀ ਆਤ ਰਾਜਾ ਤਾਕੇ ਬਸ ਰਹਿ ਜੋ ਬਹੁ ਕਹੈ ਵਹਿ ਨਿਰਪ ਕਹੈ ਦੋਹਰਾ ਮੋਹਨ ਸਿੰਘ ਸਪੂਤ ਸੋਭ ਦਰਾਵੜ ਦੇਸੈ ਏਸ ਮਹਾਰਾਸ਼ਟਰਪਤ ਨਗਰ ਮੈਂ ਗਇਓ ਅਥਿਤ ਕੇ ਭੇਸ ਚਉਪਈ ਜਬ ਰਾਣੀ ਤੇ ਹੋਰ ਨਿਹਾਰਿਓ ਯਹ ਆਪਣੇ ਹਿਰਦੈ ਵਿਚਾਰਿਓ ਜੋਗਨ ਯਹ ਰਾਜਾ ਸੋ ਲਈਐ ਭੇਜ ਮਨੁਖਨ ਜਾ ਕਉ ਗਈਐ ਦੋਰਾ ਭੇਜ ਮਨੁਖਨ ਗਹਿ ਲਿਓ ਨੀਨੋ ਧਾਮ ਬੁਲਾਏ ਦੁਹਿਤਾ ਦਈ ਵਿਵਾਹ ਕੈ ਜਾਨ ਦੇਸ ਕੋ ਰਾਏ ਬਚਨ ਸੁਨਤ ਨਿਰਪ੍ਰੇਸ ਪਰਿਓ ਛੋੜ ਰਾਮ ਕੋ ਜਾਪ ਦੁਹਿਤਾ ਦਈ ਵਿਵਾਹ ਤੇ ਜਾ ਕੈ ਮਾਇ ਨਾ ਬਾਪ ਰਾਜਾ ਬਾਚ ਚਉਪਈ ਮਾਇ ਨਾ ਬਾਪ ਜਾਨੀਤ ਜਾ ਕੋ ਦੁਹਿਤਾ ਕਹੂੰ ਦੀਜੀਅਤ ਤਾਕ ਕੋ ਜਾ ਕੋ ਵੈ ਬਾਂਧ ਕਰ ਮਾਰੋ ਰਾਣੀ ਦੁਹਿਤਾ ਸਹਿ ਸੰਗਾਰੋ ਰਾਣੀ ਬਚਨ ਸੁਣਤ ਡਰ ਗਈ ਚੀਂਤ ਕਛੂ ਉਪਾਇ ਨਾ ਭਈ ਜਾਤੇ ਜਾ ਮਾਤਾ ਨੈ ਮਰਿਆ ਸੁਭਾ ਸਹਿਤ ਇਹ ਜੀਤ ਨਿਕਰਿਆ ਰਾਣੀ ਏਕ ਮੰਗਾਏ ਪਿਟਾਰੋ ਦੂਹਨ ਦੂਹ ਕਿਨਾਰੇ ਡਾਰੋ ਏਕ ਪਿਟਾਰੋ ਔਰ ਮੰਗਾਇਓ ਵਾਹ ਪਟਾਰ ਤੇ ਭੀਤਰ ਪਾਇਓ ਦੋਹਰਾ ਅੰਤਰ ਹੂੰ ਕੇ ਪਟਾਰ ਮੈਂ ਡਾਰੇ ਰਤਨ ਅਪਾਰ ਤੇ ਢਕਨੋ ਦੈ ਦੁਤੀਐ ਮੈਂ ਦਈ ਮਿਠਾਈ ਡਾਰ ਚਉਬੇ ਦੁਤੀਆ ਪਟਾਰ ਮਠਾਈ ਡਾਰੀ ਵਾ ਪਟਾਰ ਨਾ ਦੇ ਦਿਖਾਰੀ ਸਭ ਕੋ ਦ੍ਰਿਸ਼ਟ ਸਰੀਨੀ ਆਵੈ ਤਾ ਕੋ ਭੇਦ ਨਾ ਕੋ ਪਾਵੈ ਪਠੈ ਚੇਰੀਹ ਨਿਪਤ ਬੁਲਾਇਓ ਗਹਿ ਬਈਆ ਸਭ ਸਦਨ ਦਿਖਾਇਓ ਹਮ ਕਾ ਤੁਮ ਤੇ ਨੈਕ ਨਾ ਡਰ ਹੈ ਬਿਨ ਤਵ ਕਹਿ ਸਗਾਈ ਕਰ ਹੈ ਰਾਣੀ ਬਾਜ ਦੋਹਰਾ ਚਿਤ ਕੋ ਸੋਗ ਨਿਵਾਰ ਕੈ ਰਾਵ ਕਚਹਿਰੀ ਜਾਹੋ ਤਵ ਹਿਤ ਧਰੀ ਬਣਾਏ ਕੈ ਚਲੋ ਮਿਠਾਈ ਖਾਹੋ ਚਉਬਈ ਛੋਰ ਪਟਾਰ ਪਕਵਾਨ ਖਵਾਇਓ ਵਾਹ ਕਈ ਭੇਦ ਰਾਏ ਨਹਿ ਪਾਇਓ ਪੁਨ ਇਹ ਕਹਿਓ ਦਾਨ ਕਰ ਦੀਜੈ ਮੇਰੋ ਕਹਿਓ ਮਾਨ ਨਿਰਪਲੀ ਜੈ ਜਬ ਪਟਾਰ ਤੇ ਛੋਰ ਦਿਖਾਇਓ ਅਤ ਡਰ ਜਾ ਮਾਤਾ ਮਨ ਆਇਓ ਆਵੀ ਹੀ ਮੋਹ ਕਾ ਫਕਰ ਨਿਕਰ ਖੈ ਬਹੁਰੋ ਬਾਂਦ ਮਾਰ ਹੀ ਡਰ ਹੈ ਹਉ ਇਹ ਠੌਰ ਆਣ ਤ੍ਰਿ ਮਾਰਿਓ ਅਬ ਉਪਾਏ ਕਹਾ ਕਰੋ ਵਿਚਾਰਿਓ ਕਾਸੋ ਕਹੋ ਸੰਗ ਕੋ ਨਾਹੀ ਇਹ ਚਿੰਤਾ ਤਾਕੇ ਮਨ ਮਾਹੀ ਦੋਹਰਾ ਸ਼ਸਤਰ ਅਸਤਰ ਘੋਰਾ ਨਹੀਂ ਸਾਥੀ ਸੰਗ ਨਾ ਕੋਏ ਅਤ ਮੁਸ਼ਕਲ ਮੋਹ ਕਉ ਬਨੀ ਕਰਤਾ ਕਰੈ ਸੋ ਹੋਏ ਸਾਥੀ ਕੋ ਸੰਗ ਨਹੀਂ ਕਾਸੋਂ ਕਰੋ ਪੁਕਾਰ ਮਨਸਾ ਬਾਚਾ ਕਰਮ ਨਾ ਮੋਏ ਹਣ ਹੈ ਨਿਰਧਾਰ ਖਾਏ ਮਿਠਾਈ ਰਾਵ ਤਵ ਕਿਉ ਪਟਾਰੋ ਦਾਨ ਵਾਹ ਵਿਵਾਹੇ ਤੇ ਲੈ ਗਇਓ ਅਦ ਕਿਰਦੈ ਸੁਖਮਾਨ ਦੁਹਤਾ ਜਾ ਮਾਤਾ ਸਹਿਤ ਜੀਤ ਦਿਓ ਪਠਾਏ ਸਭ ਦੇਖ ਤਿਨ ਕਾਢਿਓ ਨਿਰਪਹਿ ਮਿਠਾਈ ਖਵਾਏ ਚਉਪਈ ਬਣਤਾ ਚਰਿਤ ਹਾਥ ਨ ਆਇਓ ਦੇਵ ਦੈਤ ਕਿਨੂ ਨ ਪਾਇਓ ਤ੍ਰਿਆ ਤ੍ਰਿਤਰ ਨਾ ਕਿਸੂ ਕਈਐ ਚਿਤ ਮੈਂ ਸਮਝ ਨਹੀਂ ਹੋਐ ਰਹੀ ਹੈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 84 ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ